ਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ ਜਿਉਂ ਦੇ ਰਿਆਵੇ ਢਾਹਾ ਅੱਗੇ ਦੋਜਕ ਤਪਿਆ ਸੁਣਿਆ ਹੂਲ ਪਵੇ ਕਹਾ ਹਾਂ ਮੌਤੇ ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੇ ਜਿਵੇਂ ਦਰਿਆ ਦਾ ਜਿਉਂ ਰਿਆਵੇ ਢਾਵਾ ਢਾਹਾ ਜਿਵੇਂ ਦਰਿਆ ਵੇ ਢਾਹਾ ਦਰਿਆ ਦੇ ਇਧਰ ਪਾਸੇ ਖੜੀਆਂ ਨੇ ਪਰਲੇ ਪਾਸੇ ਦਾ ਉੱਚਾ ਹੁੰਦਾ ਦਰਿਆ ਦੀ ਦੀਵਾ ਹੁੰਦਾ ਉਹ ਜਿੱਥੇ ਢਾਲ ਆਉਂਦਾ ਨਾ ਦਰਿਆ ਉਹਨੂੰ ਢਾਹਾ ਕਹਿੰਦੇ ਨੇ ਉੱਚੀ ਜਗ੍ਹਾ ਜੋ ਦਰਿਆ ਦੇ ਵਿੱਚ ਸਾਹਮਣੇ ਢਾਹਾ ਦਿੰਦਾ ਹੈ ਜਿੱਥੇ ਢਾਲ ਆਉਂਦਾ ਉੱਚੀ ਜਗ੍ਹਾ ਦਿੰਦੀ ਹੈ ਦਰਿਆ ਤੋਂ ਪਾਰ ਸਾਹਮਣੇ ਨੇੜੇ ਜਾਂ ਦਰਿਆ ਵੱਡਾ ਹੀ ਹੋਵੇ ਪਾਲਾ ਪਾਸਾ ਦੀ ਜਾਂਦਾ ਐ ਮੋਤੇ ਦਾ ਮਨ ਮੈਨੂੰ ਕਲੀਅਰ ਦਿੰਦਾ ਕਿ ਦਰਿਆ ਦੇ ਵਿੱਚ ਰੁੱਖ ਨਹੀਂ ਕੋਈ ਹੁੰਦਾ ਦਰਖਤ ਨਹੀਂ ਹੁੰਦਾ ਜੇ ਦੂਜੇ ਪਾਸੇ ਕੋਈ ਨੇੜੇ ਵੀ ਉਹ ਵਿਚਾਲੇ ਵਾਲੇ ਦਰਖਤ ਜਿਹੜੇ ਨੇ ਨਾ ਉਹ ਕਲੀਅਰ ਨਹੀਂ ਦਿਖਦੇ ਦਿੰਦੇ ਹੁੰਦੇ ਨਾ ਦਾ ਕੋਈ ਹੋਰ ਕੋਈ ਬੂਟਾ ਹੁੰਦਾ ਸਰਕੜਾ ਹੁੰਦਾ ਕੋਈ ਚੀਜ਼ ਹੀ ਨਹੀਂ ਹੁੰਦੀ ਵਿਚਾਲੇ ਦਰਿਆ ਦੇ ਪਾਣੀ ਹੁੰਦਾ ਦੋਤੇ ਦਾ ਬੰਨਾ ਆਏ ਦੀ ਦਾ ਕਲੀਅਰ ਦੀ ਜੋ ਜਿਉਂ ਦਰਿਆਵੇ ਢਾਹਾ ਜਿਉਂ ਦਰਿਆ ਦਾ ਪਰਲਾ ਕਿਨਾਰਾ ਹੁੰਦਾ ਅੱਗੇ ਦੋਜਕ ਤਪਿਆ ਸੁਣੀਏ ਹੂਲ ਪਵੇ ਕਹਾਹਾ ਅੱਗੇ ਦੋਜਕ ਤਪਿਆ ਹੋਇਆ ਦੱਸਦੇ ਨੇ ਹੂਲ ਬੜਾ ਹਾਈ ਕਲਾਪ ਹੋ ਰਹੀ ਹੈ ਉੱਥੇ ਹਾਹਾਕਾਰ ਹੋ ਰਿਹਾ ਉੱਥੇ ਦੋਜਕ ਤਪਿਆ ਹੋਵੇ ਹੂਲ ਕਵੇ ਕਹਾ ਹਾਂ ਹਾਕਾਰ ਚੀਕਾ ਮਾਰਦੇ ਨੇ ਲੋਕ ਹਾਂ ਇੱਕ ਨਾਲੋਂ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ ਇੱਕ ਨਾਲੋਂ ਤਾਂ ਸੋਝੀ ਆ ਗਈ ਭਾਈ ਅੱਗੇ ਜਿਹੜਾ ਹੈ ਬਹੁਤ ਔਖਾ ਹੈ ਕੰਮ ਦੋਜਕ ਤਪਿਆ ਹੋਇਆ ਦੋਜਕ ਤਪਿਆ ਹੋਇਆ ਉਹ ਤਾਂ ਪਰਵਾਹ ਨਹੀਂ ਕਰਦੇ ਜਿਨ੍ਹਾਂ ਦਾ ਸੋਝੀ ਆ ਗਈ ਅੱਗੇ ਦੀ ਉਹ ਤਾਂ ਡਰ ਕੇ ਉਹ ਤਾਂ ਲੱਗ ਕਿਸੇ ਹੀਲੇ 'ਚ ਵੀ ਉਹ ਜਿਹੜਾ ਹੈ ਹਾਕਾਰ ਉਹ ਤਾਂ ਬਚਣਾ ਕਿਵੇਂ ਦੋਜਕ ਤੋਂ ਬਚਣਾ ਕਿਵੇਂ ਜਿਹੜੇ ਬੇਪਰਵਾਹ ਨੇ ਉਹਨਾਂ ਨੂੰ ਪਰਵਾਹ ਨਹੀਂ ਸੁਣੀ ਨਹੀਂ ਦੋਜਕ ਤੇ ਉਹ ਕਹਿੰਦਾ ਐਵੇਂ ਬਾਸ ਦੇ ਗੱਲ ਅੱਗਾ ਕਿਨੇ ਅੱਗਾ ਦੇਖੇ ਨਹੀਂ ਕਿਸੇ ਉਹਨਾਂ ਨੇ ਯਕੀਨ ਨਹੀਂ ਕੀਤਾ ਇਸ ਗੱਲ ਤੇ ਜਿਹੜੇ ਬੇਪਰਵਾਹ ਫਿਰਦੇ ਨੇ ਨਾ ਉਹਨਾਂ ਨੇ ਨਹੀਂ ਦੇਖਿਆ ਯਕੀਨ ਨਹੀਂ ਕੀਤਾ ਹਾਂਜੀ ਨਾ ਨੋ ਸਭ ਸੋਝੀ ਆਈ ਕਿ ਫਿਰਦੇ ਬੇਪਰਵਾਹਾ ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਗਾਹਾ ਹਾਂ ਜਿਹੜੇ ਇੱਥੇ ਦੁਨੀਆ ਦੇ ਵਿੱਚ ਅਮਲ ਕਰੂਗਾ ਜਿਹੇ ਜਮੀ ਉਹੀ ਉਗੜ ਕੇ ਸਾਹਮਣੇ ਆਉਣਗੇ ਦੁਨੀਆ 'ਚ ਉਹੀ ਤੇਰੇ ਸਾਖੀ ਹੋਣਗੇ ਦੁਨੀਆ ਦੇ ਵਿੱਚ ਉਹੀ ਤੇਰਾ ਸਬੂਤ ਹੈ ਦੁਨੀਆ ਦੇ ਵਿੱਚ ਉਗਾਹਾ ਉਗਾਹਾ ਸਬੂਤ ਵਜੋਂ ਹੁੰਦਾ ਦਰਗਹਿ ਤੇਰੀ ਉਗਾਹੀ ਦੇਣਗੇ ਤੇਰੇ ਬਲ ਖੜੇ ਹੋਣਗੇ ਚਾਹੇ ਉਹ ਭੈੜੇ ਅਮਲ ਨੇ ਚਾਹੇ ਚੰਗੇ ਅਮਲ ਨੇ ਭੈੜੇ ਅਮਲ ਹੋਣਗੇ ਤੇਰੇ ਖਿਲਾਫ ਗਵਾਹੀ ਚਲੀ ਜਾਊਗੀ ਚੰਗੇ ਅਮਲ ਹੋਣਗੇ ਤੇਰੇ ਹੱਕ 'ਚ ਗਵਾਹੀ ਆ ਜੂਗੀ ਉਹਨਾਂ ਦੀ ਹੱਕ 'ਚ ਆ ਜਾਣਗੇ